ਪੌੜੀ ਓਮ ਗੁਰਮੁਖ ਕੀਓ ਅਕਾਰਾ ਏਕੈ ਸੂਤ ਪ੍ਰੋਵਣ ਹਾਰਾ ਓਮ ਗੁਰਮੁਖੀ ਕੀਓ ਅਕਾਰਾ ਦੇਖੋ ਓਮ ਹੁਣ ਪਹਿਲਾਂ ਸਾਧ ਨੂੰ ਕਹੇ ਓਮ ਸਾਧ ਸਤਗੁਰ ਨਮਸਕਾਰ ਹੁਣ ਗੁਰਮੁਖ ਨੂੰ ਓਮ ਕਹਤਾ ਇਹਦਾ ਮਤਲਬ ਸਾਧ ਔਰ ਗੁਰਮੁਖ ਇੱਕ ਗੱਲ ਜਿਹੜਾ ਸਾਧ ਸ਼ਬਦ ਆਇਆ ਹੋਇਆ ਨਾ ਗੁਰਬਾਣੀ 'ਚ ਉਹਦਾ ਅਸਲ 'ਚ ਅਰਥ ਗੁਰਮੁਖ ਹੈ ਉਹ ਧੂਣੇ ਵਾਲੇ ਸਾਧਨ ਦਾ ਇਹਦਾ ਅਰਥ ਲੱਗ ਸਕਦਾ ਕਿਉਂਕਿ ਸਾਧ ਵੀ ਕੱਲਾ ਨਹੀਂ ਵਰਤਿਆ ਇਸੇ ਨਾਲ ਸਾਧ ਕੱਲਾ ਨਹੀਂ ਵਰਤਿਆ ਸਾਧ ਸਵਾਦੀ ਲਾਉਂਦੇ ਨੇ ਸਾਧ ਸਤਗੁਰ ਹੈ ਜਿਹੜਾ ਸੱਚ ਦਾ ਗਿਆਨ ਕਰਾਉਂਦਾ ਸੱਚ ਦਾ ਗਿਆਨ ਸਾਧ ਨਹੀਂ ਕਰਾਉਂਦੇ ਇਹ ਜਿਹੜੇ ਸਾਧ ਨੇ ਨਾ ਬਾਜ਼ਾਰ 'ਚ ਸੀਗੇ ਉਦੋਂ ਹਰ ਹੁਣ ਨੇ ਇਹਨਾਂ ਨੂੰ ਸੱਚ ਦਾ ਗਿਆਨ ਨਾ ਹੈ ਨਾ ਕਰਾਉਂਦੇ ਨੇ ਇਹੀ ਉਹਨਾਂ ਸੰਤ ਸੀ ਚਾਹੇ ਉਹ ਸਾਧ ਸੀ ਸਿੱਧ ਨਾਨਕ ਕਹਿੰਦਾ ਮੈਂ ਸੰਤ ਨੂੰ ਮੰਨਦਾ ਨਾਨਕ ਸੰਤ ਮਿਲਿਆ ਸੱਚ ਪਾਈ ਪਾਈ ਜੇ ਸੱਚ ਦੀ ਸੋਚੀ ਹੁੰਦੀ ਤਾਂ ਸੱਚ ਦਾ ਗਿਆਨ ਕਰਾਉਂਦੇ ਸਤਗੁਰ ਸੱਚ ਦਾ ਗਿਆਨ ਕਰਾਉਣ ਵਾਲਾ ਗੱਲ ਉਹੀ ਕਹੀ ਹੈ ਜੇ ਸੱਚ ਦਾ ਗਿਆਨ ਨਹੀਂ ਹੈ ਤਾਂ ਸਾਧ ਨਹੀਂ ਹੈ ਅਸਲ ਦੇ ਵਿੱਚ ਜਿਹੜਾ ਸਾਧ ਹੈ ਨਾ ਉਹ ਲੈ ਪ੍ਰਾਤਮਾ ਜੀ ਨੂੰ ਕਹਿੰਦੇ ਨੇ ਉਹ ਸਾਧ ਹੈ ਉਹੀ ਸੰਤ ਹੈ ਜਿਹੜਾ ਬਾਹਰ ਸਰੀਰ ਵਿੱਚ ਹੈ ਉਹਨੇ ਸਾਧ ਬਣਨਾ ਸਾਧ ਅਸਾਧ ਜਾਣਿਓ ਨਹੀਂ ਦਸਮ ਪਾਸ਼ਾ ਦੀ ਬਾਣੀ ਇਸੇ ਗੱਲ ਦਾ ਖੁਲਾਸਾ ਕਰਦੇ ਜਿਹੜੇ ਲੋਕਾਂ ਨੇ ਵਿਦਵਾਨਾਂ ਨੇ ਪੰਡਤਾਂ ਨੇ ਜਿਹੜਾ ਸਾਧਾ ਨੇ ਸੰਤਾਂ ਨੇ ਸਾਧ ਔਰ ਅਸਾਧ ਦਾ ਫਰਕ ਨਹੀਂ ਜਾਣਿਆ ਬਾਦ ਸੁਬਾਦ ਵਿਵਾਦ ਉਹ ਬਾਦ ਹੋਆ ਜੇ ਪਏ ਆਪਣੇ ਸਿੱਖ ਵਿਦਵਾਨ ਵੀ ਅਸਲ 'ਚ ਜੇ ਸਿੱਖ ਹੈ ਤਾਂ ਵਿਦਵਾਨ ਨਹੀਂ ਹੈ ਜੇ ਵਿਦਵਾਨ ਹੈ ਤਾਂ ਸਿੱਖ ਨਹੀਂ ਹੈ ਵਿਦਵਾਨ ਆ ਕੇ ਪੜਤ ਪੰਗੇ ਲੈਂਦੇ ਰਹੇ ਨੇ ਗੁਰੂਆਂ ਨਾਲ ਸਿੱਖ ਪੰਗਾ ਲੈਣ ਵਾਲਾ ਜਿਹੜਾ ਬੰਦਾ ਉਹ ਸਿੱਖ ਨਹੀਂ ਹੁੰਦਾ ਸਿੱਖ ਤਾਂ ਗੁਰੂ ਦੀ ਬਾਣੀ ਚੋਂ ਖੋਜ ਕਰਦਾ ਖੋਜੀ ਦਾ ਨਾਮ ਸਿੱਖਾ ਵਿਦਵਾਨ ਦਾ ਨਾਮ ਸਿੱਖ ਨਹੀਂ ਹੈ ਵਿਦਵਾਨ ਪੜਦਾ ਹੁੰਦਾ ਆਪਣੀ ਬੁੱਧੀ ਨਾਲ ਅਰਥ ਕਰਦਾ ਹੁੰਦਾ ਸਿੱਖ ਗੁਰੂ ਕੀ ਮਤ ਲੈਂਦਾ ਹੁੰਦਾ ਜਿਹੜੇ ਅੱਖਰ ਦਾ ਲਫ਼ਜ਼ ਨਵਾਂ ਹੈ ਨਾ ਗੁਰਬਾਣੀ 'ਚ ਸਿੱਖ ਨੇ ਉਹ ਅਰਥ ਲੈਣਾ ਦੂਆ ਕੁਝ ਗ੍ਰੰਥਾਂ ਜੋ ਉਹਨੇ ਛੱਡ ਦੇਣਾ ਵਿਦਵਾਨ ਨੇ ਕੰਮ ਕਰਦੇ ਵਿਦਵਾਨ ਉਹ ਹੋਰ ਪੜ ਕੇ ਅਰਥ ਇੱਥੇ ਅਪਲਾਈ ਕਰ ਰਹੇ ਨੇ ਸਿੱਖ ਇੱਥੇ ਵਾਲੇ ਅਰਥ ਇੱਥੇ ਰੱਖੂਗਾ ਉੱਥੇ ਵਾਲੇ ਉੱਥੇ ਰੱਖੂਗਾ ਇਸ ਕਰਕੇ ਸਾਧ ਗੁਰਮਤ ਦੇ ਵਿੱਚ ਸਤਗੁਰ ਹੈ ਤਾਂ ਸਾਧ ਹੈ ਦੁਨੀਆ ਜਿਹਨੂੰ ਮਰਜੀ ਸਾਧ ਕਹੇ ਬੜੇ ਹੀ ਨਾ ਬੋਲੀ ਸਾਧ ਦੇ ਅਰਥ ਬਦਲ ਗਏ ਸਾਡੇ ਕੋਲ ਇਹ ਸਾਧ ਗੁਰਮਤ ਹੈ ਗੁਰਮੁਖੇ ਗੁਰਸਿੱਖ ਹੈ ਗੁਰਸਿੱਖੀ ਅਸਲੀ ਸਾਧ ਹੈ ਜਿਹਦਾ ਚਿੱਤਰ ਮਨ ਦੋਏ ਸਦੇ ਨੇ ਉਹ ਸਾਧ ਹੈ ਜਿਹਦਾ ਮਨ ਜੋ ਸਦਿਆ ਹੈ ਨਹੀਂ ਮਨ ਸਾਧੇ ਸਿੱਧ ਹੋਏ ਨਾ ਸਿੱਧ ਉਹਨੂੰ ਕਹਿੰਦੇ ਨੇ ਜਿਹੜਾ ਮਨ ਔਰ ਚਿੱਤ ਦੋਏ ਜਾਣ ਅਸਲ ਸਾਧ ਨੂੰ ਸਿੱਧ ਕਹਿੰਦੇ ਨੇ ਜਿਹਨੇ ਮਨ ਔਰ ਚਿੱਤ ਨੂੰ ਸਾਧ ਲਿਆ ਜਿਹੜਾ ਆਤਮ ਦਰਸ਼ੀ ਹੈ ਉਹ ਸਿੱਧ ਜਿਹਨੂੰ ਸੋਝੀ ਹੈ ਸਿੱਧੀ ਦਾ ਮਤਲਬ ਹੁੰਦੀ ਹੈ ਸੋਝੀ ਹੈ ਇੱਥੇ ਗੁਰਮੁਖ ਹੈ ਉਹ ਗੁਰਮੁਖ ਕੀਓ ਅਕਾਰਾ ਗੁਰਮੁਖ ਬੁਲਾਇਆ ਬੋਲਦਾ ਬੋਲਦਾ ਹੀ ਨਹੀਂ ਤਾਂ ਉਹ ਲਿਖਿਆ ਦੇ ਬਸ ਗੁਰਮੁਖ ਨਹੀਂ ਆਪਣੇ ਆਪ ਬੋਲਦਾ ਹਉ ਗੁਰਮੁਖੀ ਕੀਓ ਅਕਾਰਾ ਜਿੰਨੇ ਸੱਚਖੰਡ ਜਿੰਨੇ ਸਾਰੇ ਗੁਰਮੁਖ ਨੇ ਸਾਰੇ ਗੁਰਮੁਖ ਨੇ ਜੇ ਬੋਲਦੇ ਨੇ ਇੱਕ ਸੁਰ ਚ ਬੋਲਦੇ ਨੇ ਨਹੀਂ ਤਾਂ ਚੁੱਪ ਰਹਿੰਦੇ ਨੇ ਜਦ ਬੋਲਣਗੇ ਇੱਕੋ ਹੀ ਸੁਰ ਬੋਲਣ ਕਿਉਂਕਿ ਸੱਚ ਦੀ ਗੱਲ ਕਰਨੀ ਇੱਕੋ ਸੁਰ ਰਹੂਗੀ ਉਹ ਸੱਚ ਉਹਨਾਂ ਦੇ ਹਿਰਦੇ 'ਚ ਹੁੰਦਾ ਸੱਚਖੰਡ ਦੀ ਕੀ ਪੋਜੀਸ਼ਨ ਹੈ ਪਹਿਲਾਂ ਉਸ ਵੇਲੇ ਜਿਸ ਵੇਲੇ ਦੀ ਇਹ ਗੱਲ ਕੀਤੀ ਹੈ ਅਕਾਰਾ ਜਿਹੜਾ ਕੀਤਾ ਸਾਰਾ ਸੰਸਾਰ ਦਾ ਉਹ ਗੁਰਮੁਖ ਨੇ ਕੀਤਾ ਗੁਰਮੁਖੀ ਜਿੰਨੇ ਗੁਰਮੁਖ ਸੀ ਸਾਰੇ ਗੁਰਮੁਖੀ ਕਿਉਂ ਅਕਾਰਾ ਅਕਾਰਾ ਗੁਰਮੁਖ ਅਕਾਰਾ ਵੀ ਸੀ ਅਕਾਰਾ ਉਹਦਾ ਸ਼ਬਦ ਸੀ ਉਹਦੀ ਇੱਛਾ ਪ੍ਰਗਟ ਹੋਈ ਉਹਦੇ ਅੰਦਰ ਇੱਛਾ ਹੁਕਮ ਪਾਣਾ ਪਾਣਾ ਗੁਰਮੁਖਾਂ ਦਾ ਸਾਰਿਆਂ ਦਾ ਇੱਕ ਉਹ ਕੀ ਸੀ ਉਹਦਾ ਨਾਮ ਕੀ ਸੀ ਗੁਰਮੁਖਾਂ ਦੇ ਅੰਦਰ ਇੱਛਾ ਪੈਦਾ ਹੋਈ ਸੀ ਸ੍ਰਿਸ਼ਟੀ ਸਾਜਣ ਦੀ ਇੱਛਾ ਸਭ ਦੀ ਇੱਕੋ ਸੀ ਪਹਿਲਾਂ ਤਾਂ ਉਹਨਾਂ ਨੇ ਆਪਣਾ ਆਕਾਰਾ ਕੀਤਾ ਨਾ ਆਕਾਰਾ ਵੀ ਹੁੰਦਾ ਜਿਵੇਂ ਪਾਣੀ 'ਚ ਲਹਿਰ ਪੈਦਾ ਹੋਈ ਕੀ ਪਾਣੀ ਤੋਂ ਲਹਿਰ ਵੱਖਰੀ ਹੈ ਉਹਨਾਂ ਦੇ ਅੰਦਰ ਇੱਕ ਲਹਿਰ ਪੈਦਾ ਹੋਈ ਇੱਛਾ ਸ਼ਕਤੀ ਪੈਦਾ ਹੋਈ ਸ੍ਰਿਸ਼ਟੀ ਰਚਨਾ ਦੀ ਸ੍ਰਿਸ਼ਟੀ ਰਚਨਾ ਦੀ ਜਿਹੜੀ ਇੱਛਾ ਹੈ ਉਹ ਆਕਾਰ ਹੈ ਉਹ ਓਮ ਪਹਿਲਾਂ ਉਹ ਨਾਲ ਆਕਾਰ ਲੱਗ ਗਿਆ ਉਹ ਜਮਾ ਆਕਾਰ ਬਣਿਆ ਉਹਨੂੰ ਓੰਕਾਰ ਕਹਿੰਦੇ ਨੇ ਉਹ ਜਿਹੜਾ ਆਕਾਰਾ ਕੀਤਾ ਨਾ ਓਮ ਗੁਰਮੁਖਾ ਗਿਆ ਕਿਉ ਆਕਾਰਾ ਓੰਕਾਰ ਬਣਿਆ ਓਮ ਤੋਂ ਓੰਕਾਰ ਰੂਪ ਧਾਰਨ ਕੀਤਾ ਅਜੇ ਵੀ ਇੱਕ ਹੀ ਆ ਉਹ ਦੋ ਨਹੀਂ ਹੈ ਕੱਲਾ ਹੀ ਆ ਦੋ ਨਹੀਂ ਹੈ ਇੱਛਾ ਹੀ ਪੈਦਾ ਹੋਈ ਅੰਦਰ ਹੋਰ ਤਾਂ ਕੁਝ ਨਹੀਂ ਪੈਦਾ ਕੀਤਾ ਇੱਛਾ ਪੈਦਾ ਹੋਣ ਨਾਲ ਦੋ ਨਹੀਂ ਹੁੰਦੇ ਦੋ ਜ਼ਿਆਦਾ ਹੁੰਦੇ ਨੇ ਜਦ ਇੱਛਾ ਦੋ ਕਿਸਮ ਦੀ ਹੋ ਜਾਵੇ ਮਨ ਦੀ ਇੱਛਾ ਹੋਰ ਹੋਵੇ ਚਿੱਤ ਦੀ ਹੋਰ ਹੋਵੇ ਜੇ ਦੋ ਕਿਸਮ ਦੀ ਇੱਛਾ ਹੋ ਜਾਵੇ ਜੇ ਤਾਂ ਪਰਪਕਾਰ ਦੀ ਇੱਛਾ ਰਹੇ ਫਿਰ ਤਾਂ ਇੱਕ ਹੁੰਦੀ ਹੈ ਜੇ ਸਵਾਰਥ ਦੀ ਹੋ ਜਵੇ ਤਾਂ ਸਵਾਰਥ ਦੀ ਇੱਛਾ ਗੁਰਮੁਖ ਦੇ ਅੰਦਰ ਨਹੀਂ ਹੋ ਸਕਦੀ ਮਨ ਦੇ ਅੰਦਰ ਹੋ ਅੱਧ ਤੇ ਜਾਂਦੀ ਹੈ ਸਵਾਰਥ ਦੀ ਇੱਛਾ ਅੱਧ ਤੋਂ ਗਾਹ ਨਹੀਂ ਜਾਂਦੀ ਮੈਕਸਿਮਮ ਅੱਧ ਤੇ ਜਾਂਦੀ ਹੈ ਮਨ ਤੱਕ ਜਾਂਦੀ ਹੈ ਮਨ ਤੋਂ ਗਾਹ ਨਹੀਂ ਜਾਂਦੀ ਗਾਹ ਰਿਜੈਕਟ ਕਰ ਦਿੰਦੇ ਅੱਛਾ ਮੈਂ ਨਹੀਂ ਇਹ ਚੰਗਾ ਲੱਗਦਾ ਉਹ ਜਿਨ੍ਹਾਂ ਦੇ ਅੰਦਰ ਤਾਂ ਅੱਧ ਵਾਲੀ ਇੱਛਾ ਸੀ ਉਹ ਵੱਖਰੇ ਨੇ ਦੋ ਕਿਸਮ ਦੀ ਇੱਛਾ ਸੀ ਉਹ ਵੱਖਰੇ ਨੇ ਜਿਨ੍ਹਾਂ ਦੇ ਇੱਕ ਕਿਸਮ ਦੀ ਇੱਛਾ ਸੀ ਉਹ ਵੱਖਰੇ ਜਿਨ੍ਹਾਂ ਦੇ ਅੰਦਰ ਦੋ ਕਿਸਮ ਦੀ ਇੱਛਾ ਪੈਦਾ ਹੋਈ ਉਹਨਾਂ ਦਾ ਮਨ ਭੰਗ ਹੋ ਗਿਆ ਜਿਨ੍ਹਾਂ ਦੇ ਵਿੱਚ ਇੱਕ ਕਿਸਮ ਦੀ ਇੱਛਾ ਸੀ ਉਹਨਾਂ ਦਾ ਮਨ ਭੰਗ ਹੋ ਗਿਆ ਜੇ ਇੱਛਾ ਤੋਂ ਪ੍ਰਕਾਰ ਦੀ ਹੋ ਗਈ ਤਾਂ ਮਨ ਆਪੇ ਭੰਗ ਹੋ ਗਿਆ ਓਂ ਤੇ ਓਂਕਾਰ ਬਣੇ ਓਂ ਗੁਰੂ ਕੇ ਕਿਓ ਆਪੇ ਸ਼ਬਦ ਸਵਾਰਣ ਹਾਰ ਇੱਕ ਹੀ ਸੂਤ ਪ੍ਰੋਵਣ ਹਾਰ ਹਾਂ ਇਹ ਇੱਕ ਤਾਂ ਆਪੇ ਸ਼ਬਦ ਸਵਾਰਣ ਹਾਰ ਇਥੇ ਇੱਕ ਹੀ ਸੂਤ ਪ੍ਰੋਵਣ ਹਾਰ ਇੱਕੋ ਹੀ ਸੂਤਰ ਹੈ ਸਭ ਦਾ ਇੱਕੋ ਹੀ ਸਲਾਹ ਹੈ ਸਭ ਦੀ ਇੱਕੋ ਹੀ ਸ਼ਬਦ ਹੈ ਇੱਕੋ ਹੀ ਹੁਕਮ ਹੈ ਸਭ ਦਾ ਸਾਰੇ ਪ੍ਰਵੇਨ ਸਾਰੇ ਉਸ ਹੁਕਮ ਦੇ ਬੰਨੇ ਪਏ ਸਾਰਿਆਂ ਦੇ ਉਸ ਹੁਕਮ ਦੀ ਨੱਥ ਪਾਈ ਹੋਈ ਹੈ ਕੋਈ ਉਹਦੇ ਨੱਥ ਦੇ ਬਾਹਰ ਨਹੀਂ ਇੱਕ ਸੂਤ ਜਿਹੜਾ ਸੂਤ ਹੈ ਨਾ ਕਿਉਂਕਿ ਪ੍ਰੋਬਣ ਹਰਾ ਲਿਖਿਆ ਇਸ ਕਰਕੇ ਸੂਤ ਦੇ ਵਿੱਚ ਪਰੋਈ ਜਾਂਦੀ ਹੈ ਨਾ ਚੀਜ਼ ਕੋਈ ਐਸਾ ਮਤਲਬ ਹੈ ਉਹਨਾਂ ਨੇ ਉਹਨਾਂ ਦੇ ਅੰਦਰ ਹੁਕਮ ਹੋਇਆ ਕਿ ਕੋਈ ਐਸੀ ਸਲਾਹ ਇੱਛਾ ਸ਼ਕਤੀ ਹੋਈ ਹੈ ਇੱਛਾ ਸ਼ਕਤੀ ਨਾਲ ਸਾਰੇ ਹੀ ਕਾਬੂ ਕੀਤੇ ਹਨ ਕੀ ਜੜ ਕੀ ਚੇਤ ਸਾਰਿਆਂ ਦਾ ਇੱਕ ਇੱਛਾ ਤਾਂ ਪ੍ਰੋਬਲਮ ਹਾਰਾ ਜੇ ਇੱਛਾ ਭਿੰਨ ਭਿੰਨ ਹੋਵੇ ਪ੍ਰੋਬਲਮ ਹਾਰਾ ਨਹੀਂ ਹੁੰਦਾ ਸਕਦਾ ਭਿੰਨ ਭਿੰਨ ਇੱਛਾ ਦੇ ਵਿੱਚ ਇੱਕ ਸਰੀਰ ਉਹਦੇ ਕਾਬੂ ਜਾ ਸਕਦਾ ਬਸ ਬਦਲ ਨਹੀਂ ਆ ਸਕਦਾ ਇੱਕ ਹੈ ਸੂਤ ਰੋਣ ਆਕਾਰਾ ਕੀ ਹੈ ਉਹ ਉਹਦਾ ਹੁਕਮ ਹੈ ਉਹ ਆਕਾਰ ਹੈ ਜਿਹੜਾ ਸ਼ਬਦ ਹੈ ਇੱਛਾ ਹੈ ਉਹ ਆਕਾਰ ਹੈ ਬਸ ਪਰ ਆਕਾਰਾ ਉਹ ਹੁਕਮ ਪਹਿਲਾਂ ਪ੍ਰਗਟ ਹੋਇਆ ਜਿੰਨਾ ਚਿਰ ਹੁਕਮ ਨਹੀਂ ਹੁੰਦਾ ਉਹਨਾਂ ਚਿਰ ਸ੍ਰਿਸ਼ਟੀ ਰਚੀ ਨਹੀਂ ਜਾ ਸਕਦੀ ਸ੍ਰਿਸ਼ਟੀ ਰਚਣ ਤੋਂ ਪਹਿਲਾਂ ਇੱਛਾ ਪੈਦਾ ਕਰਨੀ ਪਈ ਸ੍ਰਿਸ਼ਟੀ ਰਚਣ ਦੀ ਉਸੇ ਦਾ ਨਾਮ ਹੁਕਮ ਉਸੇ ਦਾ ਨਾਮ ਆਕਾਰ ਹੈ ਉਹ ਆਕਾਰੇ ਤੋਂ ਹੀ ਆਕਾਰਾ ਬਣਨਾ ਉਸ ਆਕਾਰ ਨੇ ਹੀ ਸਾਰਾ ਆਕਾਰ ਪੈਦਾ ਆਕਾਰੇ ਆਕਾਰ ਹੈ ਆਕਾਰ ਜਾ ਰਿਹਾ ਇੱਥੇ ਹੁਕਮੇ ਵਰਤ ਰਿਹਾ ਅਗੇ ਅੱਗੇ ਕਿਉਂਕਿ ਸ੍ਰਿਸ਼ਟੀ ਆਕਾਰ ਹੈ ਆਕਾਰ ਵਿੱਚ ਉਹ ਆਪ ਨੂੰ ਉਹਦਾ ਆਕਾਰ ਹੈ ਆਕਾਰ ਦਾ ਹੀ ਆਕਾਰ ਨਾਲ ਸੰਬੰਧ ਹੈ ਉਹ ਸਾਰੇ ਆਕਾਰ ਸਮਾਏ ਹੋਏ ਨੇ ਉਸ ਆਕਾਰ ਦੇ ਵਿੱਚ ਉਹਦੇ ਸਾਰੀਆਂ ਬਾਣੀਆਂ ਨੇ ਸਾਰੀਆਂ ਖਾਣੀਆਂ ਨੇ ਚਾਰੇ ਬਾਣੀ ਚਾਰੇ ਖਾਣੀ ਤਾਂ ਇੱਥੇ ਕਹਿੰਦੇ ਨੇ ਨਾ ਉਹਦੇ ਸਾਰੀਆਂ ਖਾਣੀਆਂ ਤੇ ਸਾਰੀਆਂ ਬਾਣੀਆਂ ਵਿੱਚ ਨੇ ਉਹਦੇ ਵੱਡੀ ਵਡਿਆਈ ਜਾਣੇ ਅਲਾਓ ਹਰ ਇੱਕ ਦੀ ਭਾਸ਼ਾ ਜਾਣਦਾ ਬਿਨ ਬੋਲੇ ਜਾਣਦਾ ਅਲਾਓ ਉਹ ਹੁੰਦਾ ਜਿਹੜਾ ਜੋ ਬੋਲਿਆ ਨਹੀਂ ਗਿਆ ਅਲਾਪ ਉਹਨੂੰ ਕਹਿੰਦੇ ਨੇ ਜਿਹੜਾ ਜੋ ਅੰਦਰ ਹੈ ਪਰਾ ਬਾਣੀ ਬਿਨਾ ਬੋਲ ਬੋਲ ਕੇ ਤਾਂ ਅਸੀਂ ਇੱਕ ਦੂਜੇ ਨੂੰ ਦੱਸਦੇ ਹਾਂ ਉਹਨੂੰ ਦੱਸਣ ਉਹਨੂੰ ਬੋਲਣ ਦੀ ਲੋੜ ਨਹੀਂ ਹੈ ਸਾਨੂੰ ਇੱਕ ਦੂਜੇ ਨੂੰ ਦੱਸਣ ਵਾਸਤੇ ਬੋਲਣ ਦੀ ਲੋੜ ਹੈ ਉਹਦਾ ਜਿਹੜੀ ਇੱਛਾ ਅੰਦਰ ਪੈਦਾ ਹੁੰਦੀ ਹੈ ਉਦੋਂ ਹੀ ਜਾਣ ਲੈਂਦਾ ਅੰਦਰ ਹੀ ਬੈਠਾ ਹਾਂਜੀ ਇੱਕ ਹੀ ਸੂਤ ਪ੍ਰੋਵਣ ਹਾਰਾ ਇੱਕੇ ਸੂਤ ਵਿੱਚ ਇੱਕੇ ਹੁਕਮ 'ਚ ਸਾਰੇ ਪਰੋਏ ਹੋਏ ਨੇ ਉਹੀ ਹੁਕਮ ਜੜ ਤੇ ਲਾਗੂ ਹੈ ਉਹੀ ਹੁਕਮ ਚੇਤਨ ਤੇ ਲਾਗੂ ਉਸੇ ਹੁਕਮ ਦਾ ਬੰਦਾ ਹੀ ਪਾਉਣ ਉਸੇ ਹੁਕਮ ਦਾ ਸੂਰਜ ਹੈ ਹੁਕਮ ਵਿੱਚ ਚੱਲਦਾ ਹੈ ਪੈ ਵਿੱਚ ਪਵਨ ਵਹਿ ਸਦਬਾਉ ਪੈ ਵਿੱਚ ਚੱਲਣ ਲਖ ਦਰਿਆਉ ਪੈ ਵਿੱਚ ਸਾਰੀ ਪੈ ਵਿੱਚ ਸੂਰਜ ਪੈ ਵਿੱਚ ਚੰਦ ਪੈ ਵਿੱਚ ਅਸੀਂ ਪਰ ਅਸੀਂ ਮੰਨਦੇ ਨਹੀਂ ਪੈ ਵਿੱਚ ਜਿਤਨੇ ਗੱਲ ਸਮਝ ਆ ਗਈ ਪੈ ਵਿੱਚ ਚੰਦ ਪੈ ਵਿੱਚ ਰਹੇ ਮੁਕਤ ਜੇ ਜਾ ਨਹੀਂ ਸਕਦੇ ਬਾਹਰ ਹੁੰਦੋ ਫਿਰ ਉਹ ਕੋਈ ਚੱਲਣ ਚ ਭਲਾ ਪਿੰਨ ਪਿੰਨ ਤ੍ਰੈ ਗੁਣ ਵਿਸਾਰਨ ਪਿੰਨ ਪਿੰਨ ਕਰਕੇ ਤਿੰਨਾਂ ਗੁਣਾਂ ਚ ਵਿਸਾਰ ਕੀਤਾ ਪਿੰਨ ਪਿੰਨ ਤਾਂ ਹੈ ਇਹ ਗੁਣ ਤਿੰਨ ਪੈਦਾ ਕਰਦੇ ਤਿੰਨ ਗੁਣ ਪੈਦਾ ਕਰਦੇ ਰਜੋ ਤਮੋ ਸਤੋ ਸੁਭਾਅ ਤੇਰੇ ਤੇ ਜਿਹੜਾ ਕੁਝ ਹੋਰ ਹੈ ਤ੍ਰੇਤੇ ਸਵਾ ਹੋ ਰਿਹਾ ਦੋਪਰ ਚ ਹੋਰ ਰਿਹਾ ਕਲਯੁਗ ਵਿੱਚ ਹੋਰ ਰਿਹਾ ਕਲਯੁਗ ਵਿੱਚ ਹੋਰ ਰਿਹਾ ਦੋਪਰ ਜੇ ਰਜੋਗੁਣ ਤ੍ਰੇਤੇ ਸਤੋਗਣ ਹੈ ਕਲਯੁਗ ਵਿੱਚ ਤਮੋਗੁਣ ਹੈ ਤਮੋ ਤਮੋਗੁਣ ਤ੍ਰੇਤੇ ਸਤੋਗਣ ਹੈ ਤਾਂ ਭਗਤੀ ਕਰ ਰਿਹਾ ਉੱਥੇ ਸਤੋਗੁਣ ਭਗਤੀ ਹੁੰਦੀ ਹੈ ਸਤੋਗੁਣ ਵਾਲੇ ਸਾਧ ਭਗਤੀ ਕਰਦੇ ਨੇ ਜੀ ਭਗਤੀ ਪੂਰੀ ਨਹੀਂ ਹੋਈ ਪੂਰੀ ਤਰੀਆ ਤਰੀਆ ਪਛ ਹੋਊਗਾ ਕੋਣ ਛੱਡ ਕੇ ਗਾਹਾਂ ਜਾਣਾ ਜਿਹੜੀ ਸਟੇਜ ਤੇ ਖੜੇ ਬੈਠੇ ਭਗਤੀ ਕਰ ਰਹੇ ਹਨ ਜਿਹੜੀ ਕੁਰਸੀ ਤੇ ਬੈਠੇ ਆ ਉਹ ਤਾਂ ਬੈਠੇ ਹੀ ਆ ਭਗਤੀ ਕਾਹਦੀ ਕਰ ਰਹੇ ਆ ਅੱਗੇ ਜਾਣ ਲਈ ਜਿੱਥੇ ਅਫਸਰ ਬੈਠੇ ਤਾਂ ਬੈਠਾ ਹੀ ਹੈ ਆਸ ਵੀ ਉਹ ਦੋਹਲੀ ਕੁਰਸੀ ਦੀ ਆਸ ਪ੍ਰਮੋਸ਼ਨ ਦੀ ਗੱਲ ਹੈ ਤੇ ਪ੍ਰਮੋਸ਼ਨ ਤਾਂ ਕਹਾਂ ਹੋਣਾ ਜਿਹੜੇ ਸਤਗੁਣ ਦੇ ਸੰਤ ਬੈਠੇ ਨੇ ਮਾਲਾ ਫਿਰ ਕਾਦੀ ਫੇਰਦੇ ਨੇ ਉਹ ਮਾਲਾ ਕਾਦੀ ਫੇਰਦੇ ਅੱਗੇ ਪ੍ਰਮੋਸ਼ਨ ਦੀ ਸਤਗੁਣ ਦੀ ਖਾਈਆ ਜੇ ਕਹਿਣਾ ਇੱਥੇ ਜੀ ਲੱਗਿਆ ਅਸੀਂ ਪਾ ਲਿਆ ਕੁਝ ਜਿਹੜੇ ਮੰਨ ਕੇ ਬੈਠੇ ਨੇ ਅਸੀਂ ਤਾਂ ਪਾ ਲਿਆ ਕੁਝ ਕਰਨ ਦੀ ਲੋੜ ਨਹੀਂ ਉਹ ਖਾਈ ਜੇ ਰਹਿ ਜਾਣਗੇ ਸਤਗੁਣ ਦੀ ਚ ਇਹ ਵੀ ਖਾਈ ਆ ਜੇ ਮੰਨ ਲੈਣ ਅਸੀਂ ਪਾ ਲਿਆ ਜਿਵੇਂ ਬਾਣੀ ਜਾਇਆ ਸਭ ਕੋ ਪੂਰਾ ਆਪੋ ਹੋਵੇ ਘਟਨਾ ਕੋ ਆਖੇ ਵੀ ਅਸੀਂ ਤਾਂ ਜੁਲ ਪੂਰੇ ਸਾਨੂੰ ਲੋੜੇ ਨਹੀਂ ਤਾਂ ਉਹ ਖਾਈ ਚ ਰਹਿ ਜਾਣਗੇ ਵਿੱਚ ਉਹ ਤਾਂ ਬਾਹਰ ਨਿਕਲਣਾ ਹੈ ਜੋ ਸੰਤਾਂ ਨੇ ਚਾਹੇ ਕੱਡੇ ਉੱਚੇ ਬੈਠੇ ਹੋਣ ਉਹ ਤੁਰਿਆ ਭਲਾ ਅੱਗੇ ਤੋਂ ਇਹ ਤਿੰਨੇ ਮਾਜ ਨੇ ਪਿੰਨ ਪਿੰਨ ਦਾਨ ਹੈ ਰਜੋਗਣ ਵਿਸਤਾਰ ਰਜੋਗਣ ਕੀ ਹੁੰਦਾ ਰਜੋਗਣ ਸਾਰਾ ਕੁਝ ਭੁੱਲ ਕੇ ਨਾ ਜਿਹੜਾ ਕੰਮ ਕਰਨ ਆਇਆ ਹੈ ਆਪਣੇ ਕੰਮ ਲੱਗੇ ਦੁਆਪਰ ਚ ਆਪਣੇ ਕੰਮ ਲੱਗੇ ਹੁੰਦੇ ਕੋਈ ਵੀ ਇਹਦੀ ਅਨਸੁੱਤੀ ਬਿਰਤੀ ਕਿਤੇ ਨਹੀਂ ਖਿੰਡੀ ਹੋਈ ਹੁੰਦੀ ਚੁੱਪ ਕਰਕੇ ਸਰੀਰ ਆਪਣਾ ਜੁੜਿਆ ਹੁੰਦਾ ਤਾਂ ਹੀ ਟੱਪ ਕੇ ਹਨ ਤਾਂ ਪਾਲੇ ਦਾ ਸੁਰਤੀ ਇੱਕ ਜਗ੍ਹਾ ਜੁੜੀ ਹੋਈ ਹੁੰਦੀ ਸਭ ਦਾ ਮਤਲਬ ਇਹ ਧਿਆਨ ਕੋਥੋਂ ਟਿਕਿਆ ਹੈ ਤਾਂ ਤਪ ਜੇ ਧਿਆਨ ਟਿਕਿਆ ਨਹੀਂ ਤਾਂ ਤਪ ਨਹੀਂ ਹੈ ਆਪਣੇ ਕੰਮ 'ਚ ਪੂਰੀ ਲਗਨ ਨਾਲ ਲੱਗਿਆ ਹੈ ਨੂੰ ਤਪ ਕਹਿੰਦੇ ਜੇ ਪੜ੍ਹਾਈ 'ਚ ਕੋਈ ਪੜ੍ਹਦਾ ਹੈ ਬੱਚਾ ਆਪਣੇ ਪੂਰੇ ਲਗਨ ਨਾਲ ਉਹ ਵੀ ਤਪ ਹੋ ਜਿਹੜੇ ਤਪ ਨੂੰ ਭਗਤੀ ਕਹਿੰਦੇ ਨੇ ਤਪ ਭਗਤੀ ਨਹੀਂ ਹੁੰਦੀ ਭਗਤੀ ਦੇ ਉੱਪਰ ਵਾਲੀ ਚੀਜ਼ ਤਪ ਭਗਤੀ ਨਹੀਂ ਹੈ ਭਗਤੀ ਦੇ ਉੱਪਰ ਤਪਤਾ ਭਗਤੀ ਕਰਨ ਦੀ ਜੋ ਜਿਹੜੀ ਹੈ ਨਾ ਕਪੈਸਿਟੀ ਦੀ ਭਗਤੀ ਕਰਨ ਦੇ ਲਾਇਕ ਹੋਣ ਦੀ ਜਿਹੜੀ ਹੈ ਨਾ ਮੈਂ ਭਗਤੀ ਕਰਨ ਦੇ ਲਾਇਕ ਹੋ ਜਾਵਾਂ ਇਹਨੂੰ ਤਪ ਕਹਿੰਦੇ ਉਹ ਜੋ ਭਗਤੀ ਕਰਨ ਦੇ ਲਾਇਕ ਹੀ ਬਣਦਾ ਉਹ ਸੁਰਤ ਧਿਆਨ ਟਿਕਾਉਣ ਦਾ ਅਭਿਆਸ ਕਰ ਰਿਹਾ ਉੱਥੇ ਭਗਤੀ ਨਹੀਂ ਹੈ ਉਹ ਸੰਖ ਜਪ ਅਸੰਖ ਭਉ ਅਸੰਖ ਪੂਜਾ ਅਸੰਖ ਸਤੋ ਭਗਤੀ ਕਹਾ ਹੈ ਜਾ ਕੇ ਅਸੰਖ ਗ੍ਰੰਥ ਮੁਖਬੇਲ ਪਾਠ ਅਸੰਖ ਜੋਗ ਮਨ ਹੈ ਉਦਾਸ ਅਸੰਖ ਭਗਤ ਇੱਥੇ ਭਗਤੀ ਹੈ ਜਾ ਕੇ ਸਭ ਥੱਲੇ ਹੈ ਭਗਤੀ ਤੋਂ ਤਾਂ ਸਭ ਥੱਲੇ ਹੈ ਭਗਤੀ ਤੋਂ ਜਿਹੜੇ ਇਹਨੂੰ ਭਗਤੀ ਸਮਝਦੇ ਨੇ ਉਹ ਮੂਰਖ ਨੇ ਇਹਦਾ ਭਗਤੀ ਕਰਨ ਦੇ ਕਾਬਲ ਬਣਾਇਆ ਨਿਆਣੇ ਨੂੰ ਬੈਠਣਾ ਸਿਖਾਇਆ ਜੋ ਵੀ ਪੜਨਾ ਪੜਨ ਦੇ ਸੁਣਨ ਦੇ ਕਾਬਲ ਬਣਾਇਆ ਅਜੋ ਤਾਂ ਉਹ ਟੀਚਰ ਦੀ ਗੱਲ ਸੁਣਨ ਦਾ ਹੀ ਕਾਬਲ ਨਹੀਂ ਮਨ ਤਾਂ ਬਹਿਣਾ ਤਾਂ ਹੈ ਨਹੀਂ ਟਿੱਕੇ ਸੁਣਨਾ ਕੀ ਹੈ ਉਪਦੇਸ਼ ਸੁਣਨ ਦੇ ਕਾਬਲ ਬਣਾਇਆ ਉਹ ਜੋ ਭਗਤੀ ਜਿਹੜੀ ਹੈ ਕਾਬਲੇ ਬਣਾਉਂਦੀ ਹੈ ਸਾਨੂੰ ਉਹ ਤਾਂ ਹੋਰ ਕੁਝ ਨਹੀਂ ਕਰਦਾ ਤਾਂ ਹੀ ਤਾਂ ਸਰੀਰ ਧਾਰਨ ਕਰਦਾ ਭਗਤੀ ਕਰਨੇ ਕਾਬਲੇ ਹੋ ਰਿਹਾ ਉੱਥੇ ਉਹ ਸਰੀਰ ਲੈ ਕੇ ਹੀ ਭਗਤੀ ਕਰਨੀ ਹੈ ਨਾ ਭਗਤੀ ਕਰਨ ਦੇ ਕਾਬਲੇ ਹੈ ਜੋ ਤੱਕ ਥੱਲੇ ਦੀ ਸਟੇਜ ਹੈ ਨਿਰਗੁਣ ਤੇ ਸਰਗੁਣ ਜਿਹੜੇ ਸਭ ਨੂੰ ਭਗਤੀ ਮੰਨਦੇ ਨੇ ਕਿੱਥੇ ਖੜੇ ਨੇ ਫਿਰ ਇਸ ਕਰਕੇ ਜਿਹੜੇ ਤਾਪ ਵਾਲੇ ਨੇ ਤਾਂ ਬਹੁਤ ਥੱਲੇ ਨੇ ਉਹਨਾਂ ਨੂੰ ਕਿਹਾ ਬੜੇ ਬੜੇ ਮੁਨੀ ਦੇਵਤੇ ਕਈ ਯੁਗ ਤਿੰਨੀ ਤਨ ਆਇਆ ਤਿੰਨੀ ਤਰ੍ਹਾਂ ਅੰਤਰਾ ਪਾਇਆ ਕਿਤਾਬ ਵਾਲੇ ਅੰਤਰਾ ਪਾ ਲੈਂਦੇ ਭਗਤੀ ਵਾਲਿਆਂ ਨੇ ਤਾਂ ਕੁਝ ਪਾਇਆ ਤਾਂ ਵਾਲਿਆਂ ਦਾ ਪਾਇਆ ਵੀ ਕੁਝ ਨਹੀਂ ਕਿੰਨੀ ਅੰਤਰ ਅੰਤਰਾ ਕਿਸੇ ਨੂੰ ਨਹੀਂ ਤੇਰੀ ਸਮਝ ਆਈ ਮਾਇਆ ਦੇ ਜੁੜੇ ਰਹਿਣੇ ਹੋ ਮਾਇਆ ਤੋਂ ਕਿਹੜੀ ਜਾ ਸਕਦੀ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਨ ਨਿਰਗੁਣ ਤੇ ਸਰਗੁਣ ਨਿਰਗੁਣ ਤੇ ਸਰਗੁਣ ਦਿਸ਼ਟਾਰਮ ਪਹਿਲੇ ਨਿਰਗੁਣ ਸੀ ਜਦ ਜੋਤ ਆ ਉਹ ਹੈ ਤਾਂ ਨਿਰਗੁਣ ਹੈ ਨਿਰਗੁਣ ਸਰੂਪ ਹੈ ਓਮ ਦਾ ਓਮ ਦਾ ਨਿਰਗੁਣ ਸਰੂਪ ਹੈ ਤੇ ਜਦੋਂ ਉਹਨੇ ਹੁਕਮ ਦਾ ਰੂਪ ਧਾਰਨ ਕੀਤਾ ਉਹਦਾ ਉਦੋਂ ਦ੍ਰਿਸ਼ਟਮਾਨ ਹੁੰਦਾ ਹੈ ਜੋਤ ਦਾ ਦ੍ਰਿਸ਼ਟੀ ਦ੍ਰਿਸ਼ਟਮਾਨ ਕੁਝ ਨਹੀਂ ਹੁੰਦਾ ਜੋਤ ਦਾ ਦਰਸ਼ਨ ਨਹੀਂ ਹੁੰਦਾ ਸਰਗਣ ਹੋਏ ਤੇ ਦਿਸਮਾਨ ਹੁੰਦਾ ਦਿਸਮਾਨ ਹੁੰਦਾ ਹੈ ਦਿਸਮਾਨ ਹੁੰਦਾ ਦੀਦਾ ਹੈ ਪਕੜ ਚਾਉਂਦਾ ਹੈ ਦੂਜੇ ਦੀ ਦੂਜੇ ਦੀ ਪਕੜ ਜਾਊਗਾ ਸਰਗਣ ਸਰੂਪ ਉਹਦਾ ਸਾਡੇ ਪਕੜ ਜਾਊਗਾ ਉਹਦਾ ਹੁਕਮ ਪਾਣਾ ਉਹਦੀ ਇੱਛਾ ਸ਼ਕਤੀ ਹੋਰ ਕੁਝ ਜੋਤਾ ਜੋਤਾ ਆਪੇ ਹੈ ਜੋਤਾ ਆਪੇ ਹੈ ਜਿਹਦੀ ਪਕੜ ਚਾਉਣੀ ਹੈ ਪਾਣੀ ਦੀ ਲਹਿਰ ਇੱਥੋਂ ਉੱਠੀ ਹੈ ਜਿੰਨੇ ਪਾਣੀ ਦੇ ਉੱਤੇ ਦੀ ਲੰਘ ਕੇ ਜਾਊ ਨਾ ਸਾਰੇ ਪਾਣੀ ਨੂੰ ਪਤਾ ਲੱਗੂ ਮੇਰੇ ਉੱਤੇ ਦੀ ਲੰਘਿਆ ਜਾਂਦਾ ਪਤਾ ਲੱਗੂ ਨਾ ਚਾਹ ਲਹਿਰ ਕਿਦੋਂ ਉੱਠੀ ਹੈ ਜਿੰਨੇ ਪਾਣੀ ਦੇ ਉੱਤੇ ਦੀ ਲੰਘੂ ਥੱਲੇ ਵਾਲੇ ਪਾਣੀ ਨੂੰ ਪਤਾ ਲੱਗਦਾ ਨਾ ਐ ਉਹ ਲਹਿਰ ਕਿਤੋਂ ਉੱਠੀ ਹੈ ਸਾਡੇ ਜਦ ਉੱਤੇ ਦੀ ਜਾਂਦੀ ਹੈ ਹਿਰਦੇ ਦੀ ਜਾਂ ਟਿਕ ਜਾਂਦੇ ਸਾਨੂੰ ਮਹਿਸੂਸ ਹੁੰਦੀ ਹੈ ਜਾ ਰਹੀ ਹੈ ਤੇ ਲਹਿਰ ਦਾ ਪਤਾ ਲੱਗੂ ਪਾਣੀ ਦੇ ਸਾਰੇ ਥੱਲੇ ਟਿਕਿਆ ਹੋਇਆ ਜਾਂ ਉਹ ਹੈ ਹੋਇਆ ਲਹਿਰ ਸਪਰਸ਼ ਕਰੂਗੀ ਜਾ ਕੇ ਬਾਕੀ ਪਾਣੀ ਨੂੰ ਲਹਿਰ ਰੂਪ ਵਿੱਚ ਚਲਾਇਮਾਨ ਹੈ ਲਹਿਰ ਰੂਪ ਵਿੱਚ ਵਰਤ ਰਿਹਾ ਇੱਥੇ ਉਹ ਲਹਿਰ ਦਾ ਦ੍ਰਿਸ਼ਟੀ ਹੁਕਮ ਦੀ ਹੋਣੀ ਹੈ ਸ਼ਬਦ ਦਾ ਸੁਰਤ ਨਾਲ ਸੰਬੰਧ ਹੈ ਸੁਰਤ ਸ਼ਬਦ ਦਾ ਮੇਲ ਲਿਖਿਆ ਹੈ ਸੁਰਤ ਜੋਤ ਦਾ ਮੇਲ ਹੀ ਲਿਖਿਆ ਹੈ ਤੇ ਜਿਹੜੇ ਜੋਤ ਦਾ ਦਰਸ਼ਨ ਕਰਾਉਂਦੇ ਨੇ ਉਹਨਾਂ ਨੂੰ ਗਿਆਨ ਨਹੀਂ ਹੈ ਉਹ ਤਾਂ ਨਿਰਗੁਣ ਹੁੰਦੀ ਹੈ ਜੋਤ ਤਾਂ ਜੋਤਾ ਨਿਰਗੁਣ ਜੋਤ ਦਾ ਦਰਸ਼ਨ ਸਿਰਫ ਮੰਨਦਾ ਆਪਣਾ ਦਰਸ਼ਨ ਆ ਤੁਹਾਨੂੰ ਦਰਸ਼ਨ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਜੋਤ ਦਾ ਦਰਸ਼ਨ ਹੁੰਦਾ ਹੀ ਨਹੀਂ ਹੁੰਦਾ ਜਿਹੜੀ ਜੋਤ ਦਾ ਦਰਸ਼ਨ ਹੁੰਦਾ ਹੈ ਅੱਖਾਂ ਨਾਲੇ ਹੁੰਦਾ ਫਿਰ ਮਾਇਆ ਦੀ ਹੁੰਦੀ ਉਹਦਾ ਤਾਂ ਬਾਹਰ ਹੁੰਦਾ ਫਿਰ ਅੰਦਰੋਂ ਜੋਤ ਦਾ ਆਪੇ ਦਰਸ਼ਨ ਕਰਨ ਵਾਲੀ ਹੈ ਜੋਤ ਕਿਹੜੀ ਦਾ ਦਰਸ਼ਨ ਕਰਦਾ ਹੈ ਜੋ ਦਰਸ਼ਨ ਕਰਨ ਵਾਲੀ ਅਕਲ ਆਪੇ ਜੋਤ ਹੈ ਤੇ ਕਿਹਦਾ ਦਰਸ਼ਨ ਕਰੂਗੀ ਕਿਹਦਾ ਕਰੂ ਦਰਸ਼ਨ ਜੇ ਕਰੂ ਤਾਂ ਆਤਮ ਦਰਸ਼ਨ ਕਰੂ ਹੋਰ ਕਿਹਦਾ ਕਰੂ ਫਿਰ ਇਸ ਕਰਕੇ ਇਹਦੇ ਚ ਆਤਮ ਦਰਸ਼ਨ ਨਹੀਂ ਹੈ ਗੁਰਬਾਣੀ ਇਸ ਗੱਲ ਦਾ ਹੀ ਨਹੀਂ ਪਤਾ ਹੈ ਲੋਕਾਂ ਨੂੰ ਕਿਸੇ ਮਤ ਨੂੰ ਨਹੀਂ ਇਸ ਗੱਲ ਦਾ ਪਤਾ ਇੱਥੋਂ ਆ ਕੇ ਮਤ ਨਿਆਰੀ ਹੁੰਦੀ ਹੈ ਜੋਤ ਦਾ ਜੋਤ ਨੂੰ ਕਿਵੇਂ ਦਰਸ਼ਨ ਹੋ ਜੂ ਜੋ ਸਭ ਦੇ ਅੰਦਰ ਹੈ ਜੋਤ ਦਾ ਦਰਸ਼ਨ ਕਿਵੇਂ ਪਤਾ ਹੁੰਦਾ ਹੈ ਬੋਲੇ ਤੇ ਪਤਾ ਲੱਗਦਾ ਕਿਸੇ ਦੇ ਗਿਆਨ ਦਾ ਕਿਵੇਂ ਪਤਾ ਲੱਗੂ ਤੁਹਾਨੂੰ ਬੋਲੇ ਬੋਲੇ ਤੇ ਬਿਨਾਂ ਗਿਆਨ ਦਾ ਨਹੀਂ ਪਤਾ ਲੱਗਦਾ ਉਹ ਜਿਹੜਾ ਸ਼ਬਦ ਹੈ ਉਹਦਾ ਹੁਕਮ ਹੈ ਬੋਲ ਹੈ ਉਹਦਾ ਬੋਲ ਤੋਂ ਜੋਤ ਦਾ ਦਰਸ਼ਨ ਪਤਾ ਲੱਗਦਾ ਉਹਦੇ ਗਿਆਨ ਦਾ ਪਤਾ ਲੱਗਦਾ ਕਿੰਨਾ ਉਹ ਕਹਿੰਦਾ ਮੈਨੂੰ ਚਾਹੀਦਾ ਕਹਿੰਦਾ ਕੀ ਚਾਹੀਦਾ ਗੱਲ ਕਰ ਤੂੰ ਦੱਸ ਤੇਰੀ ਡਿਮਾਂਡ ਕੀ ਇੱਥੇ ਤਾਂ ਸਭ ਕੁਝ ਹੈ ਤੂੰ ਨਾ ਤੇਰੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਕੀ ਹੈ ਉਹਦੇ ਨਾਲ ਕਰ ਸਭ ਕੁਝ ਹੈ ਕਰਤਾ ਤੇਰੇ ਸਭ ਕੁਝ ਹੈ ਸਭ ਕੁਝ ਤੂੰ ਦੱਸ ਤੈਨੂੰ ਕਿੰਨੀ ਭੁੱਖ ਹੈ ਤੈਨੂੰ ਕਿਹੜੀ ਚੀਜ਼ ਦੀ ਲੋੜ ਰਾਜਾ ਤਾਂ ਇਹੀ ਕਹੂਗਾ ਤੂੰ ਦੱਸ ਵੀ ਤੈਨੂੰ ਇੱਛਾ ਕੀ ਹੈ ਮੇਰੀ ਤਾਂ ਕਪੈਸਿਟੀ ਬਥੇਰੀਆ ਦੇ ਦੇਣ ਤੈਨੂੰ ਇੱਛਾ ਕਿ ਨਹੀਂ ਹੈ ਇਹਦੀ ਭੁੱਖ ਕਿ ਨਹੀਂ ਹੈ ਨਿਰਗੁਣ ਤੇ ਸਰਗੁਣ ਦ੍ਰਿਸ਼ਟਾ ਨਿਰਗੁਣ ਤੇ ਸਰਗੁਣ ਥੀਆ ਉੱਥੇ ਇੱਕ ਥਾਂ ਆਇਆ ਆਇਆ ਹੈ ਨਿਰਗੁਣ ਤੇ ਸਰਗੁਣ ਹੋ ਗਿਆ ਸ੍ਰਿਸ਼ਟੀ ਜਦ ਪੈਦਾ ਹੋਈ ਹੈ ਦੇਖੋ ਸਰਗੁਣ ਨਿਰਗੁਣ ਨਿਰੰਕਾਰ ਇਹ ਨਿਰੰਕਾਰ ਅਜਾ ਤੱਕ ਨਿਰਾਕਾਰ ਹੀ ਹੈ ਸਰਗੁਣ ਵੀ ਨਿਰਾਕਾਰ ਸਰਗੁਣ ਵੀ ਨਿਰਾਕਾਰ ਹੈ ਨਿਰਗੁਣ ਵੀ ਨਿਰਾਕਾਰ ਹੈ ਸਰਗੁਣ ਹੁਕਮ ਰੂਪ ਦੇ ਵਿੱਚ ਹੈ ਨਿਰਗੁਣ ਜੋਤ ਰੂਪ ਦੇ ਵਿੱਚ ਹੈ ਹੁਣ ਇਹਨਾਂ ਨੇ ਸਰਗੁਣ ਨਿਰਗੁਣ ਕੀ ਬਣਾਇਆ ਸਰਗੁਣ ਤਾਂ ਉਹ ਹੈ ਜਿਹਨੇ ਸਰੀਰ ਧਾਰਨ ਕਰ ਲਿਆ ਜਿਹੜਾ ਪਰਮੇਸ਼ਰ ਹੈ ਨਹੀਂ ਸਰੀਰ ਧਾਰਨ ਕੀਤਾ ਨਿਰਗੁਣ ਤੇ ਆਪ ਸਰਗੁਣ ਬਣ ਕੇ ਉਹਨੂੰ ਨਿਰਗੁਣ ਬਣਾਤਾ ਜਿਹੜਾ ਸਰਗੁਣ ਹੈ ਉਹਦੇ ਕਾਬੂ 'ਚ ਨਹੀਂ ਚੱਲ ਸੂਰਜ ਫਿਰ ਸਾਰਾ ਸ੍ਰਿਸ਼ਟੀ ਸਰਗੁਣ ਨੇ ਕਾਬੂ 'ਚ ਹੈ ਸਭ ਕੁਝ ਗੁਰਮਤੋਂ ਉਲਟਾ ਹੈ ਗੱਲ ਇਹਦਾ ਮਤਲਬ ਆ ਉਹਨਾਂ ਨੂੰ ਨਿਰਾਕਾਰ ਤੇ ਦੇਸ਼ ਦਾ ਕੋਈ ਗਿਆਨ ਨਹੀਂ ਨਿਰਾਕਾਰ ਬਾਰੇ ਕੋਈ ਗਿਆਨ ਨਹੀਂ ਹੈ ਐਸ ਰਿਸ਼ਤੇ ਨੂੰ ਦੇਖ ਰਹੇ ਨੇ ਉਧਰ ਉਹਨਾਂ ਨੇ ਕੋਈ ਰੱਬ ਪਤਾ ਨਹੀਂ ਕਿਵੇਂ ਮੰਨੇ ਇੱਕ ਮੰਨਿਆ ਹੈ ਇੱਕ ਹੈ ਜਿਹੜਾ ਜਿਹਾ ਉਹਨਾਂ ਨੇ ਮੰਨਿਆ ਹੋਇਆ ਕਿਤੇ ਬੈਠਾ ਬਾਹਰ ਇੱਥੇ ਜਿਹੜਾ ਉਹਦਾ ਆਉਂਦਾ ਦੇਹਧਾਰੀ ਉਹਦਾ ਕੁਝ ਕਰ ਸਕਦਾ ਨਿਰਾਕਾਰ ਕੁਝ ਕਰ ਨਹੀਂ ਸਕਦਾ ਆ ਜਿਹੜਾ ਸਭ ਕੁਝ ਕੀਤਾ ਹੀ ਉਹਨੇ ਗੁਰਬਾਣੀ ਕਹਿੰਦੀ ਫਿਰ ਇਹ ਝੂਠ ਹੈ ਸਾਰੀ ਫਲਸਫੀ ਜਿਹੜੀ ਪੜ੍ਹੀ ਜਾਂਦੀ ਹੈ ਪੜਾਈ ਜਾਂਦੀ ਹੈ ਯੂਨੀਵਰਸਿਟੀਆਂ 'ਚ ਸਾਰੀ ਗੁਰਬਾਣੀ ਤੋਂ ਉਲਟਾ ਗੁਰਬਾਣੀ ਉਹ ਤੋਂ ਸਾਰੀ ਉਲਟਾ ਸਾਰੇ ਟੀਕਾ ਨੇ ਨਿਰਗੁਣ ਸਰਗੁਣ ਉਹ ਮੰਨਿਆ ਹੋਇਆ ਜਿਹੜਾ ਹਿੰਦੂ ਮਤ ਵਾਲਾ ਗੁਰਬਾਣੀ ਨੂੰ ਰੱਦ ਕਰਦੀ ਹੈ ਜੇ ਦੇਹਦਾਰੀ ਸਰਗੁਣ ਹੈ ਤੇ ਉਹ ਤਾਂ ਕਹਿੰਦੇ ਨਿਰਾਕਾਰ ਸਰਗੁਣ ਹੋ ਕੇ ਦਿਸ਼ਟਾਰੰਗ ਹੋਇਆ ਇੱਥੋਂ ਅਰਥੇ ਲਾ ਲਿਆ ਦਿਸ਼ਟਾਰੰਗ ਜਿਆਦਾ ਹੋਇਆ ਜਾਂ ਤਾਂ ਸਰੂਪ ਤਾਂ ਦੇਹ ਕਰ ਚਲੋ ਠੀਕ ਹੈ ਦੇਹ ਧਾਰਨ ਕਰ ਲਈ ਸਰਗੁਣ ਹੋ ਗਿਆ ਜਦ ਇਹ ਮਰ ਜੂਗਾ ਦੇ ਨਹੀਂ ਰਹੂਗਾ ਇਹ ਨਿਰਗੁਣ ਹੋ ਗਿਆ ਫਿਰ ਇਹ ਹੋਇਆ ਰੱਬ ਤਾਂ ਫਿਰ ਰਹਿ ਗਿਆ ਚਲ ਇਹਨਾਂ ਦੀ ਉਹ ਜੇ ਗੱਲ ਮੰਨ ਲਈ ਜਦ ਸਰੀਰ ਛੱਡ ਜੂ ਫਿਰ ਇਹੀ ਨਿਰਗੁਣ ਹੋ ਗਿਆ ਨਾ ਤੇ ਪਰਮੇਸ਼ਰ ਦੀ ਗੱਲ ਕਿੱਥੇ ਰਹੀ ਫਿਰ ਤੇ ਜੀਵ ਦੀ ਗੱਲ ਹੋ ਗਈ ਸਰਗੁਣ ਵੀ ਇਹੀ ਹੋ ਗਿਆ ਨਿਰਗੁਣ ਵੀ ਇਹੀ ਹੋ ਗਿਆ ਤੇ ਜਿਹਨੂੰ ਪਰਮੇਸ਼ਰ ਕਹਿੰਦੇ ਉਹਦੇ ਗੱਲ ਹੀ ਨਹੀਂ ਰਹੀ ਇੱਥੇ ਉਹਦੀ ਗੱਲ ਫਿਰ ਕਿੱਥੇ ਰਹੇਗੀ ਜਿੰਨਾ ਜਿਹੜਾ ਸਰੀਰ ਆ ਉਹਨਾਂ ਜਿਹੜਾ ਸਰਗੁਣ ਹੈ ਜਿਹਦੀ ਭੈਣ ਚੰਦ ਸੂਰਜ ਚੱਲਦਾ ਉਹ ਵੀ ਕੋਈ ਚੀਜ਼ ਹੈ ਉਹ ਜਿਹਨੂੰ ਪਰਮੇਸ਼ਰ ਕਹਿੰਦੇ ਨੇ ਉਹ ਪ੍ਰਮਾਤਮਾ ਕਹਿੰਦੇ ਨੇ ਉਹ ਫਿਰ ਕਿੱਥੇ ਆ ਉਹਦੀ ਗੱਲ ਕਿੱਥੇ ਨਹੀਂ ਗਈ ਇੰਨੀ ਬੁੱਧੀ ਹੁੰਦੀ ਇਹ ਬੁੱਧੀ ਵਿਦਵਾਨਾਂ ਦੀ ਇੰਨੀ ਕਿ ਬੁੱਧੀ ਹੁੰਦੀ ਹੈ ਉਹ ਉਹਨਾਂ ਨੂੰ ਇਹ ਨਹੀਂ ਪਤਾ ਲੱਗਾ ਕਿ ਤਾਂ ਗੱਲ ਹੀ ਖਤਮ ਹੋ ਗਈ ਫਿਰ ਫਿਰ ਤਾਂ ਜੀਵ ਹੋ ਗਿਆ ਸਭ ਕੁਝ ਜੇ ਤਾਂ ਕੋ ਸਰੀਰ ਨਹੀਂ ਤਾਂ ਸਰਗੁਣ ਹੈ ਨਾ ਨਿਰਗੁਣ ਹੈ ਜੇ ਸਰੀਰ ਹੈ ਸਰਗੁਣ ਪਰਮਾਤਮਾ ਕਿੱਥੇ ਗਿਆ ਕਿਉਂਕਿ ਉਹਨਾਂ ਦੀ ਅੱਖ ਨਾਲ ਜਿਹਦਾ ਦਿੰਦਾ ਹੈ ਦਿਸ਼ਟਾਰੰਗ ਦਾ ਮਤਲਬ ਉਹਨਾਂ ਦੀ ਅੱਖ ਹੈ ਐਸਾ ਅੱਖ ਨਾਲ ਦੇਖਣ ਦੀ ਗੱਲ ਕਰਦੇ ਨੇ ਅੰਦਰਲੀ ਅੱਖ ਦੀ ਗੱਲ ਹੀ ਉਹਨਾਂ ਨੂੰ ਸਮਝ ਨਹੀਂ ਆਈ ਨਾ ਉਸ ਗੱਲ ਤੇ ਵਿਸ਼ਵਾਸ ਕਰਦੇ ਨਾ ਉਹ ਉੱਥੇ ਜਾਣ ਦੀ ਸੋਚਦੇ ਨੇ ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰ ਸਰਗੁਣ ਦੇ ਦਰਸ਼ਨ ਦੀ ਤਾਂ ਗੱਲ ਹੀ ਖਤਮ ਹੋ ਗਈ ਫਿਰ ਨਿਰਗੁਣ ਤੇ ਸਰਗੁਣ ਹੋ ਕੇ ਹੀ ਦ੍ਰਿਸ਼ਟਮਾਨ ਹੋਇਆ ਹੁਕਮ ਦੇ ਰੂਪ ਚ ਦ੍ਰਿਸ਼ਟਮਾਨ ਹੈ ਜੋ ਦੇ ਰੂਪ ਦ੍ਰਿਸ਼ਟਮਾਨ ਜੋ ਦੇ ਰੂਪ ਦ੍ਰਿਸ਼ਮਾਨ ਹੈ ਆਪਣੇ ਅੰਦਰ ਉਹ ਜਦੋਂ ਭਰਮ ਦਾ ਨਾਸ ਹੋਣਾ ਮੈਨੂੰ ਪਤਾ ਲੱਗਣਾ ਹੈ ਜਿਹਦੇ ਅੰਦਰੋਂ ਨਾਸ ਹੋਣਾ ਉਹਨੂੰ ਪਤਾ ਲੱਗਣਾ ਜਿਹਦਾ ਗਿਆਨ ਬਦਲਣਾ ਜਿਹਨੂੰ ਸਮਝ ਆਉਣੀ ਹੈ ਗੱਲ ਉਹਨੂੰ ਪਤਾ ਹਾਂ ਹਾਂ ਆ ਗਈ ਮੇਰੇ ਸਮਝ ਉਹ ਹੀ ਪਤਾ ਲੱਗਦਾ ਉਹਨੂੰ ਹੀ ਪਤਾ ਲੱਗਦਾ ਦੂਜੇ ਨੂੰ ਕੀ ਪਤਾ ਲੱਗਦਾ ਸਮਝਾਉਣ ਵਾਲੇ ਨੂੰ ਖੁਦ ਨਹੀਂ ਪਤਾ ਲੱਗਦਾ ਇਹਨੂੰ ਸਮਝ ਆ ਗਈ ਕਿ ਨਹੀਂ ਆ ਗਈ ਉਹਦੇ ਭਰਮ ਦਾ ਨਾਸ ਹੋ ਗਿਆ ਉਹਨੂੰ ਸਮਝ ਆ ਗਈ ਨਹੀਂ ਆ ਗਈ ਉਹਨੂੰ ਪਤਾ ਲੱਗਣਾ ਹੈ ਉਹ ਜੋਤ ਦਾ ਉਹਨਾਂ ਦੇ ਦਰਸ਼ਨ ਹੋਣਾ ਦੂਜੇ ਨੂੰ ਨਹੀਂ ਪਤਾ ਲੱਗਣਾ ਜੋਤ ਦਾ ਦੂਜੇ ਨੂੰ ਬੋਲਣ ਦਾ ਪਤਾ ਲੱਗਣਾ ਜਦ ਐਕਸਪਲੇਨ ਕਰੂ ਨਾ ਫਿਰ ਆਪਾਂ ਨੂੰ ਪਤਾ ਲੱਗੂ ਹਾਂ ਇਹਨੂੰ ਸਮਝ ਆ ਗਈ ਗੱਲ ਬੋਲ ਤੋਂ ਅੰਦਰਲਾ ਦਰਸ਼ਨ ਹੋਣਾ ਜੋਤ ਦਾ ਦਰਸ਼ਨ ਬੋਲੇ ਤੋਂ ਹੋਣਾ ਨਿਰਗੁਣ ਤੇ ਸਰਗੁਣ ਦਿਸ਼ਾ ਸਰਗੁਣ ਸ਼ਬਦ ਰੂਪ ਚ ਨਿਰਗੁਣ ਜੋਤ ਰੂਪ ਚ ਜਦੋਂ ਸੁਨ ਸਮਾਦ ਲਗਾਇਆ ਤਾਂ ਉਦੋਂ ਨਿਰਗੁਣ ਹੁੰਦਾ ਹੈ ਸਤ ਜੋਗ ਦੇ ਵਿੱਚ ਨਿਰਗੁਣ ਜੇ ਸ੍ਰਿਸ਼ਟੀ ਹੈ ਨਹੀਂ ਹੁਣ ਸਤ ਜੋਗ ਦੇ ਵਿੱਚ ਹੁਣ ਹੁਣ ਕਲ ਜੋਗ ਹੈ ਹੁਣ ਜੁਗ ਚੱਲਦੇ ਨੇ ਤੈਨੂੰ ਚਾਰੇ ਜੁਗ ਇਕੱਠੇ ਚੱਲਦੇ ਨੇ ਤੈਨੂੰ ਨਾਲ ਦੇ ਵੀ ਜੁਗ ਚੱਲਦੇ ਨੇ ਹੁਣ ਉਹ ਦੋਏ ਰੂਪਾਂ 'ਚ ਸਰਗੁਣ ਵੀ ਹੈ ਨਿਰਗੁਣ ਵੀ ਜਾਂ ਰਚਨਾ ਨਹੀਂ ਹੁੰਦੀ ਫਿਰ ਸੁਣ ਸਮਾਦ ਹੁੰਦੀ ਫਿਰ ਹੁਕਮ ਦੀ ਲੋੜ ਨਹੀਂ ਹੁੰਦੀ ਹੁਕਮ ਹਕੂਮਤ ਕਰਨੀ ਕਿਹਦੇ ਤੇ ਹੈ ਜੋ जब आकार है कछु न दृष्टिता पुण्य पाप तब कहते हो तब पुण्य पाप तो होता ही नहीं जब तारी आपन सुन समाद तब बैर विरोध किस संग कमात ਉਦੋਂ ਹੁਕਮ ਦੀ ਲੋੜ ਕੀ ਹੈ ਹੁਕਮ ਤੇ ਉਦੋਂ ਕਰਾਉਣਾ ਕੀ ਹੈ ਇੱਛਾ ਜਾ ਹੈ ਜਦੋਂ ਕੁਝ ਪੈਦਾ ਕੀਤਾ ਹੈ ਜਦੋਂ ਕੁਝ ਪੈਦਾ ਕੀਤਾ ਹੈ ਉਦੋਂ ਇਹ ਛੁੱਟੀ ਵਾਲੇ ਦਾ ਨਾ ਫਿਰ ਤੱਕ ਦਫ਼ਤਰ ਬੰਦ ਹੈ ਉਦੋਂ ਕੀ ਸੋਚਣਾ ਉਦੋਂ ਜੇ 10 ਵਜੇ ਉੱਠ ਖੜੇ ਤੇ 9 ਵਜੇ ਜਾਣਾ ਹੈ ਦਫ਼ਤਰ ਮੈਂ ਤਾਂ 7 ਵਜੇ ਉੱਠੂ ਫਿਰ ਤਾਂ ਸਾਜੇ ਉੱਠੂਗਾ ਫਿਕਰ ਫਿਕਰ ਕਾਦੇ ਹੈ ਜਦੋਂ ਦੋ ਰੂਪ ਨੇ ਉਹਦੇ ਉਦੋਂ ਉਹਨੂੰ ਫਿਕਰ ਹੈ ਚਿੰਤਾ ਉਹ ਜਿਹੜੀ ਚਿੰਤਾ ਹੈ ਨਾ ਉਹਦੀ ਸਰਬ ਦੀ ਚਿੰਤਾ ਜਸਮਨ ਮਾ ਹੈ ਹੀ ਉਹਦਾ ਰੂਪ ਸਾਨੂੰ ਸਮਝ ਆਉਂਦਾ ਅਸਲ ਤੋਂ ਉਹਦੀ ਚਿੰਤਾ ਹੀ ਹੁਕਮ ਹੈ ਸਾਡੇ ਵਾਸਤੇ ਹੁਕਮ ਹੈ ਉਹਦੇ ਵਾਸਤੇ ਚਿੰਤਾ ਕਰ ਅਫਸਰ ਵਾਸਤੇ ਚਿੰਤਾ ਜਿਹੜੇ ਥੱਲੇ ਵਾਲੇ ਨੇ ਉਹਨਾਂ ਵਾਸਤੇ ਹੁਕਮ ਆਈ ਜੀ ਨੂੰ ਚਿੰਤਾ ਕੋਈ ਕੋਈ ਔਲਾ ਨਾ ਕਿਤੇ ਕੋਈ ਉਹਦੇ ਵਿੱਚ ਕਿਤੇ ਗੜਬੜ ਨਾ ਹੋਵੇ ਅਬ ਛੋਟੇ ਅਫਸਰਾਂ ਨੂੰ ਵਾਸਤੇ ਹੁਕਮ ਹੈ ਵੀ ਜੇ ਗੜਬੜ ਹੋ ਗਈ ਖਚਾਈ ਹੋਊਗੀ ਉਹਦੇ ਅੰਦਰ ਚਿੰਤਾ ਚਿੰਤਾ ਇਹਨਾਂ ਦੇ ਅੰਦਰ ਹੈ ਇਹਨਾਂ ਦੇ ਅੰਦਰ ਹੁਕਮ ਦੀ ਚਿੰਤਾ ਪਾਣਾ ਮੰਨਣ ਦੀ ਚਿੰਤਾ ਹੈ ਸਾਨੂੰ ਪਾਣਾ ਮੰਨਣ ਦੀ ਚਿੰਤਾ ਤਾਂ ਪੈਦਾ ਕਰਨੀ ਚਾਹੀਦੀ ਹੈ ਹੁਕਮ 'ਚ ਰਹਿਣ ਦੀ ਚਿੰਤਾ ਪੈਦਾ ਕਰਨੀ ਚਾਹੀਦੀ ਹੈ ਇਹੀ ਡੱਡਾ ਡਰ ਉਪਜੇ ਕਿਹਾ ਜੇ ਭਾਣੇ ਦੇ ਅੰਦਰ ਚੱਲਣ ਦੀ ਚਿੰਤਾ ਰੱਖੀਏ ਅਸੀਂ ਡੱਡਾ ਡਰ ਉਪਜਾਈਏ ਇਹ ਡਰ ਪੈਦਾ ਹੋ ਜਵੇ ਤਾਂ ਬਾਕੀ ਕੋਈ ਡਰ ਵੀ ਨਹੀਂ ਰਹਿੰਦਾ ਡੱਡਾ ਡਰ ਉਪਜਾਇਆ ਡਰ ਜਾਈ ਫੇਰ ਕੋਈ ਡਰ ਨਹੀਂ ਜਿਹੜਾ ਅਫਸਰ ਇਮਾਨਦਾਰੀ ਨਾਲ ਕੰਮ ਕਰਦਾ ਉਹ ਵੱਡੇ ਅਫਸਰ ਨੂੰ ਵੀ ਪਤਾ ਹੁੰਦਾ ਵੀ ਜੇ ਇਹ ਹੋ ਗਿਆ ਇਹਦਾ ਕੋਈ ਕਸੂਰ ਨਹੀਂ ਮੇਰੇ ਵੀ ਤਾਂ ਹੋ ਜਾਂਦਾ ਮੈਂ ਉੱਤੇ ਬੈਠਾ ਤਾਂ ਵੀ ਤਾਂ ਹੋ ਜਾਂਦਾ ਪਰ ਜੇ ਉਹਦੀ ਅਣਗਹਿਲੀ ਹੋਵੇ ਫਿਰ ਉਹ ਸਜ਼ਾ ਦਾ ਹੱਕਦਾਰ ਹੈ ਜੇ ਉਹਦੀ ਅਣਗਹਿਲੀ ਕੋਈ ਨਹੀਂ ਤੇ ਕੰਮ ਤਾਂ ਵਿਗੜਦੇ ਬਣਦੇ ਰਹਿੰਦੇ ਹੀ ਦੇਖਣਾ ਤਾਂ ਵੀ ਉਹਦੀ ਅਣਗਹਿਲੀ ਕਿੰਨੀ ਹੁਕਮ ਦੀ ਚਿੰਤਾ ਉਹਦੀ ਸਾਨੂੰ ਚਿੰਤਾ ਹੈ ਜੇ ਸਾਨੂੰ ਉਹਦੇ ਭਾਣੇ 'ਚ ਚੱਲਣ ਦੀ ਚਿੰਤਾ ਚਾਹੀਦੀ ਹੈ ਵੀ ਕਮ ਸਾਨੂੰ ਉਹਦਾ ਸਹਿਯੋਗ ਤਾਂ ਅਸੀਂ ਕਰੀ ਨਾ ਜਿਵੇਂ ਚਲਾਉਣਾ ਚਾਹੁੰਦਾ ਉਵੇਂ ਤਾਂ ਚੱਲੀਏ ਜੇ ਅਸੀਂ ਉਹ ਜਿਵੇਂ ਚਲਾਉਣਾ ਚਾਹੁੰਦੇ ਚੱਲੀਏ ਹੀ ਨਾ ਮੁੰਡਿਆਂ ਦੀ ਪਰਿਵਾਰ ਦੀ ਚਿੰਤਾ ਸਿਆਣੇ ਆਦਮੀ ਪਰਿਵਾਰ ਚਿੰਤਾ ਕਰੀ ਨਾ ਕੰਮ ਦੀ ਆ ਜ਼ਿੰਮੇਵਾਰੀਆਂ ਦੀ ਤੇ ਫੇਰ ਕਸੂਰ ਕੀ ਦਾ ਐ ਜੀ ਗੱਲ ਸਮਝ ਲਓ ਜੇ ਉਹਨੂੰ ਸਾਡੀ ਚਿੰਤਾ ਹੈ ਤਾਂ ਸਾਨੂੰ ਇਹ ਚਿੰਤਾ ਰੱਖਣੀ ਚਾਹੀਦੀ ਹੈ ਅਸੀਂ ਭਾਣੇ ਚ ਜਿਹੜਾ ਉਹ ਚਲਾਉਂਦਾ ਉਹ ਚੱਲਣਾ ਫਿਰ ਅਸੀਂ ਬਰੀ ਹਾਂ ਤਾਂ ਬਰੀ ਫਿਰ ਕਿਰਪਾ ਦੇ ਪਾਤਰ ਬਣਾਂਗੇ ਵਰਨਾ ਕਿਰਪਾ ਦੇ ਪਾਤਰ ਨਹੀਂ ਬਣਨਾ ਕਸੂਰ ਕਿਰਪਾ ਦੇ ਪਾਤਰ ਬਣਦਾ ਹੀ ਹੈ ਫਿਰ ਕਹਿੰਦਾ ਨਹੀਂ ਇਹ ਠੀਕ ਚੱਲੇ ਨੇ ਬਈ ਇਹਨਾਂ ਦਾ ਕੋਈ ਕਸੂਰ ਉਹ ਕੋਈ ਨਹੀਂ ਹੋਣੇ ਸੀ ਉਹ ਹੋਏ ਗਿਆ ਐਕਸੀਡੈਂਟ ਹੋ ਗਿਆ ਜੋ ਵੀ ਕੁਝ ਹੋ ਗਿਆ ਇਹਨਾਂ ਨੇ ਜਾਣ ਕੇ ਨਹੀਂ ਕੀਤਾ ਕੋਈ ਨਹੀਂ ਹੋ ਗਿਆ ਕੋਈ ਗੱਲ ਇਹਨੇ ਨਹੀਂ ਕੀਤਾ ਆਪਣੇ ਨੂੰ ਹੀ ਸਵਾਲ ਤਾਂ ਹੈ ਸਗਲ ਭਾਂਤ ਕਰੇ ਕਰੇ ਉਪਾਇਆ ਸਗਲ ਭਾਂਤ ਕਰ ਕਰੇ ਉਪਾਇਆ ਕਰੇ ਉਪਾਇਆ ਸਾਰਿਆਂ ਪ੍ਰਕਾਰ ਨਾਲ ਹਰ ਪ੍ਰਕਾਰ ਨਾਲ ਉਹ ਉਪਾਇ ਕਰ ਰਿਹਾ ਉਪਾਏ ਕਰਦਾ ਉਪਾਏ ਕੀ ਕਰਦਾ ਕਿ ਕਿਸੇ ਨੂੰ ਕੋਈ ਚੀਜ਼ ਦੀ ਘਾਟ ਨਾ ਹੋਵੇ ਕਿਸੇ ਚੀਜ਼ ਦੀ ਘਾਟ ਨਾ ਰਹੇ ਪਾਣੀ ਦੀ ਘਾਟ ਨਾ ਰਹੇ بارش ਵੀ ਪਾਉਣੀ ਹੈ ਮੌਸਮ ਵੀ ਬਦਲਨੇ ਨੇ ਸਭ ਕੁਝ ਉਹਨੇ ਕੰਟਰੋਲ ਕਰਨਾ ਸਾਰੇ ਉਪਾਏ ਕਰਨੇ ਕਿਉਂਕਿ ਇਹ ਜੀਵਨ ਨੂੰ ਜੀਵਤ ਰੱਖਣਾ ਸਾਰਿਆਂ ਨੂੰ ਖਾਣ ਨੂੰ ਵੀ ਦੇਣਾ ਪੈਦਾ ਕਰਕੇ ਪਾਲਣਾ ਵੀ ਕਰਨੀ ਹੈ ਸਾਰੇ ਉਪਾਏ ਹਰ ਪ੍ਰਕਾਰ ਨਾਲ ਉਹ ਕਰ ਜਨਮ ਮਰਨ ਮਨ ਮੋਹ ਵਢਾਇਓ ਦੂਹ ਭਾਵ ਤੇ ਆਪ ਨਿਰਾਰਾ ਨਾਨਕ ਅੰਤ ਨਾ ਪਾਰਾ ਇਹ ਜੀਵਾਂ ਦੇ ਅੰਦਰ ਜਨਮ ਮਰਨ ਦਾ ਜਨਮ ਮਰਨ ਜਿਹੜਾ ਮੋਹ ਹੈ ਇਹ ਵੱਧ ਗਿਆ ਵਢਾਇਓ ਉਹਨੇ ਨਹੀਂ ਵਢਾਇਆ ਵੜ ਆਇਓ ਹੈ ਲੋਸੇ ਜਨਮ ਮਨ ਨੂੰ ਮਨ ਮੋਹ ਬੜਾਇਓ ਜੀਵ ਵੀ ਸਾਰੇ ਭਗਵਾਨ ਦੇ ਉਪਾਏ ਕਰ ਰਹੇ ਜੀ ਜੀਵ ਵੀ ਤਾਂ ਕਰਦੇ ਹੀ ਨੇ ਆਪਣੇ ਆਪਣੇ ਉਪਾਏ ਜੇ ਕੋਈ ਜਾਨਵਰ ਹੈ ਚੋਗਾ ਚੁੰਗਣ ਜਾਂਦਾ ਇਹ ਜੀਵ ਵੀ ਉਪਾਏ ਕਿਤੇ ਬੈਠੇ ਨਹੀਂ ਖਾਂਦੇ ਉਹ ਵੀ ਲਿਆ ਕੇ ਰੱਖਦੇ ਮੂਰੇ ਤਾਂ ਖਾਂਦੇ ਨੇ ਉਪਾਏ ਇਹ ਵੀ ਕਰਦੇ ਨੇ ਉਹ ਇਹਨਾਂ ਨੂੰ ਪ੍ਰੇਰਣਾ ਦਿੰਦਾ ਵੀ ਉਪਾਏ ਤੁਸੀਂ ਵੀ ਕੁਝ ਕਰੋ ਹੱਥ ਲਾਓ ਮੈਂ ਹੁਣ ਰੋਜੀ ਰੋਟੀ ਪੈਦਾ ਕਰਤੀ ਜਾ ਕੇ ਖਾਤਾ ਲਾਓ ਤੁਸੀਂ ਕਮ ਸਮ ਦਾਣੇ ਖਿੜ ਗਏ ਬਾਹਰ ਫਲ ਫਰੂਟ ਪੈਦਾ ਹੋ ਗਏ ਉਸ ਦੇ ਨਾਲ ਤੁਸੀਂ ਜਾ ਕੇ ਖਾ ਲਓ ਉਹ ਵੀ ਹੱਥ ਪੱਲਾ ਜੀਬ ਵੀ ਮਾਰਦੇ ਨੇ ਸਾਰੇ ਹੱਥ ਪੱਲਾ ਆਪ ਦਾ ਜੋ ਕਰ ਰਿਹਾ ਕਰੇ ਨੇ ਪਰ ਜਨਮ ਮਰਨ ਦਾ ਭੋਗ ਇਹਨਾਂ ਜੀਵਾਂ 'ਚ ਵੱਧ ਗਿਆ ਜਨਮ ਮਰਨ ਔਰ ਬੋਹ ਸਰੀਰ ਦਾ ਜਨਮ ਮਰਨ ਦਾ ਪੈ ਸਰੀਰ ਦਾ ਬੋਹ ਇਹ ਵੱਧ ਗਿਆ ਬੜਾਇਆ ਤੂੰ ਭਾਂਤ ਤੇ ਆਪ ਨਿਰਾਰਾ ਪਰ ਆਪ ਨਾ ਉਹ ਹੈ ਨਾ ਜਰੂਰ ਨਾ ਤਾਂ ਉਹ ਹੈ ਉਹ ਨਹੀਂ ਹੈ ਦੋ ਪਰ ਉਹ ਨਹੀਂ ਹੈ ਪ੍ਰੇਮ ਪ੍ਰੇਮ ਵਰ ਮੋਜ ਫਰਕ ਹੈ ਮੋਜ ਕਾਣ ਹੁੰਦੀ ਹੈ ਮੋਜ ਆਪਣਾ ਪ੍ਰਾਇਆ ਹੁੰਦਾ ਸਵਾਰਥ ਉਹ ਆਪਣਾ ਪ੍ਰਾਇਆ ਕਿਸੇ ਨਾਲ ਖਾਸ ਜਿਹਦਾ ਉਹ ਹੈ ਅਗਰ ਉਹ ਖਾਸ ਆਦਮੀ ਨੇ ਨਹੀਂ ਹੈ ਉਹ ਆਮ ਆਦਮੀ ਨੇ ਜਿੱਥੇ ਮੋਹ ਹੈ ਤਾਂ ਨਫ਼ਰਤ ਵੀ ਹੋਊਗੀ ਸਭ ਕੁਝ ਹੋਊਗਾ ਉਹ ਔਗਣ ਇਸ ਕਰਕੇ ਮੋਹ ਨੂੰ ਔਗਣਾ ਚ ਰੱਖਿਆ ਹੋਇਆ ਹੈ ਪ੍ਰੇਮ ਨਹੀਂ ਔਗਣਾ ਚ ਰੱਖਿਆ ਹੋਇਆ ਮੋਹ ਔਗਣਾ ਚ ਦੋ ਭਾਂਤੀ ਤੇ ਆਪ ਨਜ਼ਾਰਾ ਦੋ ਭਾਂਤ ਤੇ ਆਪ ਨਾਨਕ ਅੰਤਨ ਪਰਵਾਰ ਨਾਨਕ ਅੰਤਨ ਪਰਵਾਰ ਕਿੰਨਾ ਨਰਾਲਾ ਹੈ ਕੋਈ ਦੱਸ ਨਹੀਂ ਸਕਦਾ ਕਿੰਨਾ ਨਰਾਲਾ ਹੈ ਅੰਤ ਪਾਰਾ ਬਾਹਰ ਨਹੀਂ ਹੈ ਨਾ ਨਰਾਲਾ ਉਹਦੇ ਅੰਦਰ ਪੈਦਾ ਹੀ ਨਹੀਂ ਹੋ ਸਕਦਾ ਇਹ ਨਹੀਂ ਪਤਾ ਕਿਉਂ ਨਹੀਂ ਹੋ ਸਕਦਾ ਸਾਰੇ ਜੀ ਉਹਦੇ ਨੇ ਫਿਰ ਵੀ ਮੋਹ ਨਹੀਂ ਪੈਦਾ ਹੁੰਦਾ ਸਾਰਾ ਦਾ ਫਿਕਰ ਹੈ ਚਿੰਤਾ ਹੈ ਫਿਰ ਵੀ ਮੋਹ ਨਹੀਂ ਪੈਦਾ ਹੁੰਦਾ ਉਹ ਇਸ ਕਰਕੇ ਉਹਦਾ ਮਨ ਕਿਹਾ ਜਾਏ ਇਹਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ ਲੱਗ ਰਿਹਾ ਸਖਤ ਨਹੀਂ ਹੈ ਲਾਪਰਵਾਹ ਨਹੀਂ ਹੈ ਦਿਆਲੂ ਹੈ ਕਿਰਪਾਲੂ ਹੈ ਫਿਰ ਵੀ ਮੋਹਰੀ ਹੈ ਇੱਥੇ ਆ ਕੇ ਆਦਮੀ ਦੀ ਬੁੱਧੀ ਜਵਾਬ ਦੇ ਦਿੰਦੀ ਆਦਮੀ ਚ ਤਾਂ ਉਹ ਹੈ ਆਪਣਾ ਵੀ ਮੰਨੀਏ ਮੋਹ ਨਾ ਹੋਵੇ ਮੁਸ਼ਕਲ ਗੱਲ ਆ ਆਪਣਾ ਵੀ ਮੰਨੀਏ ਪਰ ਅਸਲ ਚ ਤੇ ਸਾਰੇ ਆਪਣੇ ਮੰਨੇ ਹੋਏ ਨੇ ਨਾ ਅਸੀਂ ਸਾਰਿਆਂ ਨੂੰ ਆਪਣਾ ਨਹੀਂ ਮੰਨਦੇ ਜੇ ਤੁਸੀਂ ਸਾਰੇ ਆਪਣਾ ਮੰਨ ਲਿਆ ਉਦੋਂ ਸਾਡੇ ਵੀ ਹੋਈ ਹਾਲ ਅਸੀਂ ਕੁਝ ਦਾਇਰੇ 'ਚ ਰਹਿ ਕੇ ਆਪਣੇ ਮੰਨਦੇ ਜੇ ਦਾਇਰਾ ਤੋੜ ਕੇ ਆਪਣੇ ਮੰਨੀਏ ਜਿਵੇਂ ਉਹਨੇ ਦਾਇਰਾ ਤੋੜਿਆ ਹੋਇਆ ਅਸੀਂ ਤੇਰੇ ਦੇ ਜਿੰਨੇ ਕ ਦੇਖ ਲਏ ਉਹਨੇ ਕਾਬਲ ਨੇ ਜਿੰਨੇ ਨਹੀਂ ਦੇਖੇ ਉਹ ਆਪਣੇ ਨਹੀਂ ਜਿੰਨੇ ਕੋ ਅਸੀਂ ਜਾਣਦੇ ਆ ਉਹਨੇ ਅਗਲਾ ਕਰ ਲਾਂਗੇ ਜਦ ਤੱਕ ਸਾਡੀ ਦ੍ਰਿਸ਼ਟੀ ਦਾ ਫਰਕ ਹੈ ਸੋਚ ਦਾ ਫਰਕ ਹੈ ਸਮਝ ਦਾ ਫਰਕ ਹੈ ਉਹਦੇ ਵਾਲੀ ਉਹ ਸਮਝ ਬੁੱਧੀ ਹੋਵੇ ਫਿਰ ਗੱਲ ਬਣਦੀ ਉਹਦੇ ਵਾਲੀ ਉਹ ਦ੍ਰਿਸ਼ਟੀ ਬਣੇ ਫਿਰ ਗੱਲ ਬਣਦੀ ਆ ਜਿਹੜੀ ਹੁਣ ਵਾਲੀ ਬੁੱਧੀ ਇਹਦੇ ਵਸੀ ਗੱਲ ਨਹੀਂ ਹੈ ਗੱਲ ਹੁਣ ਵਾਲੀ ਸੋਚ ਦੇ ਵਸੀ ਗੱਲ ਨਹੀਂ